ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰੀ ਨਾਮ ਧਿਆਵਣਾ ਹੁਣ ਉਹ ਦੇਖੋ ਸੁਹਾਵਣਾ ਲਫ਼ਜ਼ ਆ ਗਿਆ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਆ ਗੱਲ ਉਹ ਦੋਹਾਂ ਨੂੰ ਮਿਲਾ ਕੇ ਪੜੀਏ ਫਿਰ ਪਤਾ ਲੱਗੂਗਾ ਉਹਦੇ ਅਰਥ ਤੇ ਅਨਰਥ ਨਹੀਂ ਹੋ ਸਕਦਾ ਇਹਦੇ ਨਾਲ ਉਹ ਅਨਰਥ ਠੀਕ ਹੋ ਸਕਦੇ ਨੇ ਭਗਤ ਜਿੱਥੇ ਜਾਂਦਾ ਹੈ ਭਗਤ ਦਾ ਜਿਹੜਾ ਠਿਕਾਣਾ ਉਹ ਕੀ ਹੈ ਸੱਚਖੰਡ ਜਿੱਥੇ ਭਗਤ ਬਸੇ ਜਿੱਥੇ ਜਾ ਕੇ ਭਗਤ ਵਸਦੇ ਨੇ ਉਹੀ ਥਾਂ ਸੁਹਾਵਣਾ ਉੱਥੇ ਹੀ ਸੁਖ ਨੇ ਉਹ ਸੁਖ ਸਾਗਰ ਹੈ ਜਿੱਥੇ ਸੰਸਾਰ ਵਸਦਾ ਉੱਥੇ ਸੁਖ ਸਾਗਰ ਨਹੀਂ ਹੈ ਸੋਈ ਥਾਂ ਸੁਹਾਵਣਾ ਹਾਂਜੀ ਅੱਛਾ ਇੱਕ ਭਗਤ ਮੇਰੇ ਹਿਰਦੇ ਵਸੇ ਉਹਦੀ ਗੱਲ ਹੋ ਰਹੀ ਹੈ ਜੀ ਹਾਂਜੀ ਹਾਂ ਸਗਲੇ ਹੋਏ ਸੁਖ ਹਰੀ ਨਾਮ ਧਿਆਵਣਾ ਨਾਮ ਦੇ ਵਿੱਚ ਧਿਆਨ ਜਾ ਜੁੜ ਗਿਆ ਸਾਰੇ ਸੁੱਖੇ ਸੁੱਖ ਨੇ ਉੱਥੇ ਜੀ ਕਰਨ ਜੈਕਾਰ ਨਿੰਦਕ ਮੂਏ ਪੱਚ ਸਾਜਨ ਮਨੀ ਆਨੰਦ ਨਾਨਕ ਨਾਮ ਜੱਪੀ ਜਿਹੜੇ ਸਜੀਵਨ ਵਾਲੇ ਨੇ ਜੈਕਾਰ ਹੈ ਉਹਨਾਂ ਦੀ ਸਾਰੇ ਦੁਨੀਆ ਦੇ ਜੀ ਜੈਕਾਰ ਕਰਦੇ ਨੇ ਕਿਹਦੀ ਕਰਦੇ ਨੇ ਭਗਤਾਂ ਦੀ ਜੀ ਕਰਨ ਜੈਕਾਰ ਔਰ ਜਿਹੜੇ ਜੀ ਨੇ ਉਹਦਾ ਸਮਝੋ ਸਿੱਖ ਨੇ ਗੁਰ ਸਿੱਖ ਨੇ ਭਗਤਾਂ ਨੂੰ ਮਾਨਤਾ ਦੇਣ ਵਾਲੇ ਨੇ ਔਰ ਜਿਹੜੇ ਨਿੰਦਕ ਨੇ ਵਿਰੋਧ ਕਰਨ ਵਾਲੇ ਨੇ ਨਿੰਦਕ ਮੋਹੇ ਪੱਚ ਨਿੰਦਕ ਤਾਂ ਪੱਚ ਕੇ ਮਰ ਜਾਂਦੇ ਨੇ ਜਾਂ ਭਗਤਾਂ ਦੀ ਜੈਕਾਰ ਹੁੰਦੀ ਹੈ ਨਿੰਦਕਾਂ ਨੂੰ ਨਹੀਂ ਚੰਗੀ ਲੱਗਦੀ ਜੈਕਾਰ ਭਗਤਾਂ ਦੀ ਨਿੰਦਕ ਸਾਖਤ ਨਿੰਦਕੇ ਹੁੰਦੇ ਨੇ ਸਾਖਤ ਔਰ ਨਿੰਦਕ ਇੱਕੋ ਸੰਸ ਹੈ ਸਾਖਤ ਨਿੰਦਕ ਦੁਸ਼ਟ ਇੱਕੋ ਆਦਮੀ ਦੇ ਤਿੰਨ ਨਾਮ ਨੇ ਸਾਖਤ ਹੀ ਨਿੰਦਕ ਹੈ ਨਿੰਦਕ ਹੀ ਦੁਸ਼ਟ ਹੈ ਨਿੰਦਕ ਚ ਉਹ ਪੰਜ ਕੇ ਮਰ ਜਾਂਦੇ ਨੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਵੀ ਇਹਨਾਂ ਦੀ ਜੈਕਾਰ ਕਿਉਂ ਹੁੰਦੀ ਹੈ ਹਾਂਜੀ ਠੀਕ ਹੈ ਜੀ ਸਾਜਨ ਮਨੀ ਆਨੰਦ ਨਾਨਕ ਨਾਮ ਜਪੀ ਹਾਂ ਜਿਹੜੇ ਸਾਜਨ ਨੇ ਨਿੰਦਕ ਨਹੀਂ ਹਾਂ ਉਹਨਾਂ ਦੇ ਮਨ 'ਚ ਆਨੰਦ ਹੁੰਦਾ ਹੈ ਜਿਹੜੇ ਗੁਰਸਿੱਖ ਨੇ ਗੁਰਮੁਖ ਨੇ ਉਹਨਾਂ ਦੇ ਮਨ 'ਚ ਆਨੰਦ ਹੁੰਦਾ ਗੁਰਬਾਣੀ ਸੁਣ ਕੇ ਗੁਰਬਾਣੀ ਨੂੰ ਸਮਝ ਕੇ ਨਿੰਦਕਾਂ ਦੇ ਮਨ ਦੇ ਵਿੱਚ ਦੁੱਖ ਹੁੰਦਾ ਹੈ ਸਾਜਨ ਮਨੀ ਆਨੰਦ ਨਾਨਕ ਨਾਮ ਜਪ ਨਾਨਕ ਨਾਮ ਜਪ ਕੇ ਸਿੱਧਣਾ ਦੇ ਮਨ ਤੇ ਗੁਰੂਆਂ ਦੇ ਨਾਮ ਮਨ ਤੇ ਗੁਰ ਸਿੱਖਾਂ ਦੇ ਨਾਮ ਚ ਆਨੰਦ ਹੁੰਦਾ ਹੈ ਉਹ ਜਿਹੜੇ ਸੋਚਦੇ ਨਿੰਦਕ ਨੇ ਉਹ ਤਾਂ ਬਹੁਤ ਜਲ ਜਾਂਦੇ ਨੇ ਉਹ ਤਾਂ ਸੜਦੇ ਨੇ ਸੁਣ ਕੇ ਸੱਚ ਨੂੰ ਠੀਕ ਹੈ ਜੀ ਇੱਥੇ 18ਵੇਂ ਛੰਦ ਦੀ ਸਮਾਪਤੀ ਹੈ ਜੀ ਹਾਂ